ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਬਾਕੀ ਮਹੱਲਾ ਪੰਜਵਾ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਿਓ ਭਰਪੂਰ ਸਗਲ ਘਟ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਾਤੇ ਸਰਬ ਕੀ ਰੱਖਿਆ ਕਰੈ ਆਪੇ ਹਰਿ ਪਾਤੇ ਅਬਿਨਾਸੀ ਅਬਗਾਤੇ ਆਪੇ ਆਪ ਉਤਪਾਤੇ ਏਕੈ ਤੁਹੀ ਏਕੈ ਅਨ ਨਾਹੀ ਤੁਮ ਭਾਤੇ ਹਰਿ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰੇ ਏਕ ਜੀਹ ਕਿਆ ਬਖਾਨਾ ਹਾਂ ਕੇ ਬਲ ਬਲੀ ਬਲ ਬਲ ਸਦ ਬਲਿਹਾਰਿ ਅੰਮ੍ਰਿਤ ਪ੍ਰਵਾਹ ਸਾਰੇ ਅਤੁਲ ਭੰਡਾਰ ਭਰ ਪਰਹਿ ਤੇ ਪਰੈ ਅਪਰ ਅਪਾਰ ਪਾਰਿ ਆਪ ਨੂੰ ਭਾਵਨ ਕਾਰੇ ਮੰਤਰ ਨਾ ਦੂਸਰੋ ਧਾਰੇ ਓਪਤ ਪਰਲੋ ਏਕੈ ਨਿਮਖ ਤੋ ਘਾਰੇ ਆਣ ਨਾਹੀ ਸੰਸਰ ਉਜਿਆਰੋ ਨਿਰਮਰੇ ਕੋਟ ਪ੍ਰਾਛ ਜਾਹੇ ਨਾਮ ਲਿਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰੀ ਏਕ ਜੀਹ ਕਿਆ ਬਖਾਨਾ ਹਾਂ ਕੇ ਬਲ ਬਲ ਬਲ ਬਲ ਸਤ ਬਲਿਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਹਿਓ ਸਰਬ ਮਹਿ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਵਰਨ ਤਿਹ ਨਾਹੀ ਮੁਖ ਨਾ ਮਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰੇ ਏਕ ਜੀਹ ਕਿਆ ਬਖਾਨਾ ਹਾਂ ਕੇਵਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਊਚੇ ਤੇ ਊਚੋ ਜਾਣੀ ਜੈ ਪ੍ਰਭ ਤੇ ਰੋਥਾਨੰ ਮਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਮਨ ਉਪਮਾ ਦਿਓ ਵੱਡੇ ਤੇ ਵਡਾਨੰ ਜਾਣੈ ਕੌਣ ਤੇਰੋ ਭੇਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰੀ ਏਕ ਜਿਹੀ ਕਿਆ ਬਖਾਨਾ ਹਾਂ ਕੇ ਬਲ ਬਲ ਬਲ ਬਲ ਸਤ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ ਹਰਖਵੰਤਾ ਅਨੰਤ ਰੂਪ ਨਿਰਮਲ ਵਿਗਾਸੀ ਗੁਣ ਗਾਵੇ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ ਤਨ ਤਨ ਤੇ ਤਨ ਜਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀ ਐ ਤੂ ਸਰਿਆਣ ਨਾ ਅਵਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁ ਪਾਏ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਗਾਏ ਜੇ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤੇਹ ਪਿਆਰ ਹਰ ਗੁਰ ਨਾਨਕ ਜਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸਚ ਸਬਾ ਦੀ ਬਾਣ ਸਚ ਸੱਚੇ ਪਹਿ ਧਰਿਓ ਸਚੈ ਤਖਤ ਨਿਵਾਸ ਸਚ ਤਪਾਵਸ ਕਰਿਓ ਸਚ ਸਿਰਜਿਓ ਸੰਸਾਰ ਆਪ ਆ ਭੁੱਲ ਨ ਭੁੱਲੋ ਰਤਨ ਨਾਮ ਅਪਾਰ ਕੀਮ ਨਹੁ ਪਵੈ ਅਮੁੱਲੋ ਜਿਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨੂ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੋੜ ਫਿਰ ਜੋਨ ਨਾ ਆਏ ਕਵਨ ਜੋ ਕੌਣ ਗਿਆਨ ਧਿਆਨ ਕਵਨ ਵਿਦਵਸਤਿ ਕਰੀਐ ਸਿਧ ਸਾਧਿ ਤੇ ਧੀਸ ਕੋਰ ਤਿਰ ਕੀਮ ਨਾ ਪਰਿਐ ਬ੍ਰਹਮ ਆਦਿਕ ਸੰਕਾਦ ਸੇਹ ਗੁਣ ਅੰਤ ਨਾ ਪਾਏ ਅਗਹੋ ਗਹੋ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜਿਹ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ ਹਰਿ ਗੁਰੂ ਨਾਨਕ ਜਿਨ ਪਰਸਿਓ ਤੇ ਇਤੁਤ ਸਦਾ ਮੁਕਤੇ ਪ੍ਰਭ ਦਾਤ ਔਦਾ ਧਾਰ ਭਰਿਓ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇਨ ਜੇਹ ਲਗ ਭਉ ਜਲ ਤਰਨਾ ਬਿੰਦ ਕਰੋ ਅਰਦਾਸ ਸੁਨਾਹੁ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਪਉਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਾਚੀ ਦੇਹ ਮੋਹ ਫੁਨ ਬਾਂਧੀ ਸਾਠ ਕਠੋਰ ਕੁਚੀਲ ਕੋ ਗਿਆਨੀ ਧਾਵਤ ਬ੍ਰਹਮਦ ਰਹਾਣ ਨਿਭਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬਡੋ ਅਭਿਮਾਨੀ ਪਾਰ ਧਨ ਪਾਰ ਅਪਵਾਦ ਨਾਰੀ ਨੰਦਾ ਯਹ ਮੀਠੀ ਜੀ ਮਾਹੇ ਤਾਨੀ ਬਲ ਬੰਜ ਛਵ ਕਰ ਤੂ ਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਜਨਾਸਿਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਭਾਵ ਵਿਦਾਰਨ ਕਉ ਹਰਿ ਧਾਰਨ ਤਰਨ ਸਮਰੱਥ ਸਭੈ ਵਿਦੇ ਕੁਲਹ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹ ਕਤ ਧਾਉ ਮੂਰਤ ਕਰੀ ਤਸਾ ਬਲ ਸਿਮਰਨ RAM ਨਾਮ ਰਸਨਾ ਸੰਗ ਲਾਉ ਹੋ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਉ ਰਉ ਰੰਚ ਖੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਤਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਤ ਘਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਝਨ ਕੀ ਸਭ ਸੂਜ ਪਰੀ ਵਰਦਮਾਨ ਹੋ ਦਿਨ ਪ੍ਰਤ ਨਿਤ ਆਵਤ ਨਿਕਟ ਬਖੰਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਮ ਸਿਮਰ ਸੁਆਮੀ ਏਕ ਘਰੀ ਕਰ ਗਹਿ ਲਿਓ ਕਿਰਪਾਲ ਕਿਰਪਾ ਨਿਦੇ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾ ਮਹਿ ਗਰਵਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਚੂਰਤ ਮਾਇਆ ਮਗਨ ਪ੍ਰਮਤ ਘੁਗਨਾ ਸੁਤ ਬਨਤਾ ਸਾਜਨ ਸੁਖ ਬੰਧਵ ਤਾਸਿਓ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹੰਮਮ ਮਮ ਅੰਕੁਰ ਪੀਤ ਤੇ ਔਦ ਕਰਤ ਅਗਨਾਮ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਪੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾ ਲਵਗਾ ਰਹੋ ਛਤਰ ਨ ਪਤਰ ਨ ਚੌਰ ਨ ਚਾਵਰ ਭਾਤੀ ਜਾਤ ਹਿਰਦੈ ਨ ਵਿਚਾਰਹੁ ਰਾਥ ਨ ਅਸਬ ਨ ਗਾਜ ਸਿੰਘਾਸਣ ਛਿਨ ਵਹਿ ਤਿਆਗਤ ਨਾਗ ਸਿਧਾਰਹੁ ਸੂਰਨ ਬੀਰਨ ਮੀਰ ਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰਹੁ ਕੋਟਣ ਓਟਣ ਕੋਸ ਨਾ ਛੋਟਾ ਕਰਤ ਵਿਕਾਰ ਦੋ ਕਰ ਝਾਰਹੁ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰਹੁ ਦੀਨ ਦਇਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰੋ ਅਗਮ ਅਪਾਰਹੁ ਸ੍ਰੀ ਪਦਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾ ਰਹੁ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਧ ਭਾਈ ਤਾਹੂ ਤੇ ਦੇ ਰਖੀ ਨਿਰਾਰੀ ਧਾਮਨ ਪਾਵਨ ਕੂਰ ਕਮਾਵਨ ਇਹ ਵਿਦ ਕਰਤ ਔਧ ਤਨ ਜਾਰੀ ਕਰਮ ਧਰਮ ਸੰਜਮ ਸੁਜਨੇ ਮਾ ਚੰਚਲ ਸੰਗ ਸਗਲ ਵਿਦਿਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੂਨ ਪ੍ਰਮੋ ਅਤਿ ਭਾਰੀ ਖੇਨ ਪਰ ਤਸਾ ਨਾਮ ਨਹੀਂ ਸਿਮਰਿਓ ਦੀਨਾ ਨਾਸ ਪ੍ਰਾਨ ਪਦ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸਿਵ ਛੰਦ ਮੁਨੀਸ਼ਰ ਰਸਕ ਰਸਕ ਠਾਕੁਰ ਊਨ ਗਾਵਤ ਇੰਦਰ ਮੁਨਿੰਦਰ ਖੋਜਤੇ ਗੋਰਖ ਤਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁਖਿਆ ਦੇਵ ਅਰਗਾਨਵ ਇਕ ਤਿਲ ਧਾਕ ਮਰਮ ਨ ਪਾਵਤ ਪ੍ਰਿਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕ ਹੈ ਦਰਸ ਸਮਾਵਤ ਤਿਸੈ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗਵਾਰ ਪਰਿਓ ਹੈ ਕੀਤਾ ਗਵ ਆਕਾਸ ਨਾਮ ਆਵਤ ਵਿਸਟਾ ਅਸਤ ਕ੍ਰਿਮ ਉਦਰ ਭਰਿਓ ਹੈ ਦਹ ਦਿਸ ਧਾਏ ਮਹਾ ਬਿਖਿਆ ਕਉ ਪਰਤਨ ਸੀਨ ਅਗਿਆਨ ਹਰਿਓ ਹੈ ਜੋਵਨ ਵੀ ਜਰਾ ਰੋਗ ਗ੍ਰਸਿਓ ਜਮ ਦੂਤਨ ਡਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਕਰਿਓ ਹੈ ਪ੍ਰੇਮ ਭਗਤ ਹੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਾਸਰ ਤ੍ਰਿਸ਼ਨਾ ਬਿਨਸ ਜਾਏ ਹਰਿ ਨਾਮ ਉਚਾਰੀ ਇਸਨਾਨ ਦਾਨ ਤਾਪਨ ਸੁਜ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਵੀਰ ਸਖਾ ਹਰਿ ਬੰਧਪ ਜੀ ਧਾਨ ਪ੍ਰਾਣ ਆਧਾਰੀ ਓਟ ਗਹੀ ਸੁਆਮੀ ਸਮਰੱਥਾ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਵਿਧੇ ਮਨ ਦਰਸ ਮਾਗੇ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਾਗੇ ਨੀਰ ਨਾ ਸਾਗ ਸਭੋਰ ਚਲੈ ਹਰ ਪੰਥ ਪਾਗ ਨਾਨਕ ਰੋਗ ਦੋਖ ਅਗ ਅਗਮੋਛ ਦੇ ਹਰਿ ਨਾਮ ਖਾਗੇ ਉਦਮ ਕਰ ਲਾਗੇ ਬਹੁ ਭਾਤੀ ਵਿਚਰਹਿ ਅਨਕ ਸ਼ਾਸਤਰ ਬਹੁ ਖਟੁਆ ਪਸਮ ਲਗਾਏ ਤੀਰਥ ਬਹੁ ਪ੍ਰਮ ਤੇ ਸੂਖਮ ਦੇਹ ਬੰਧੈ ਬਹੁ ਜਟੁਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੁਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਉ ਥਾਟੈ ਕਰ ਥਟੁਆ ਸਵਈਏ ਮਹੱਲੇ ਪਹਿਲੇ ਕੇ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਕ ਮਨ ਪੁਰਖ ਧਿਆਇ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾ ਚਰਨ ਲੇ ਹਿਰਦੈ ਵਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੋ ਸਾਗਰ ਦੁਰਤ ਨਿਵਾਰਨ ਸਭ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦ ਕੇ ਆਤਮ ਰਾਸ ਜਿਨ ਜਾਣਿਓ ਕਬ ਕਰ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਜਿਨ ਕਾ ਜੁਗਤ ਜੋਗੇਸ਼ਰ ਹਰਿ ਰਸ ਪੂਰਨ ਸਰਬ ਕਲਾ ਗਾਵਹਿ ਸੰਕਾਦ ਸਾਧ ਸਿਧਾਤਿਕ ਮਨ ਜਨ ਗਾਵਹਿ ਅਛਲ ਛਲਾ ਗਾਵੈ ਗੁਣ ਧੂਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਓ ਕਵ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਕਪਲਾਦ ਆਦ ਜੋਗੇਸਰ ਅਪਰੰਪਰ ਅਵਤਾਰ ਬਰੋ ਗਾਵੈ ਜਮ ਦਗਨ ਪਰਸ ਰਾਮੇਸਰ ਕਰ ਕੁਠਾਰ ਰਗ ਤੇਜ ਹਰਿਓ ਉਧੋ ਅਕਰੂਰ ਬਿਗਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਗੁਣ ਬਰਨ ਚਾਰ ਖੜ ਦਰਸ਼ਨ ਬ੍ਰਹਮਾਦਿਕ ਸਿਮਰੰਤਿ ਗੁਨਾ ਗਾਵੈ ਗੁਣ ਸੇ ਸਹਸ ਜੇ ਬਹਾਰਸ ਆਦਿ ਅੰਤ ਲਿ ਬਿਲਾਗ ਤੁਨਾ ਗਾਵੈ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਦੰਤਰਿ ਸ੍ਰਿਸ਼ਟ ਸਗਲ ਉਧਰੀ ਨਾਮ ਲੈ ਤਰਿਓ ਨਿਰੰਤਰਿ ਗੁਣ ਗਾਵਹਿ ਸੰਕਾਦ ਆਦ ਦਿਨ ਕਾਜ ਜੁਗਾ ਲਾਗੇ ਧਨ ਤਨ ਗੁਰ ਧਨ ਜਨੁ ਸਕਿਆਥ ਭਲੋ ਜਗ ਪਾਤਾਲ ਪੁਰੀ ਜੈਕਾਰ ਤੋਨ ਕਬਜਨ ਕਰ ਲਖਾਣਿਓ ਹਰਿ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਜੁਗ ਤੈ ਮਾਣਿਓ ਛਲਿਓ ਬਲਿਵਾਨ ਭਾਇਓ ਤ੍ਰੇਤਾ ਤੈ ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕੀਰਤਾਰਥ ਕੀਓ ਉਗਰ ਸੈਣ ਕੋ ਰਾਜ ਅਭੈ ਭਗਤਾ ਜੰਦੀਓ ਕਲ ਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੇਣ ਗੁਣ ਰਵੈ ਸਾਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦਿਓ ਪਰੀਖਿਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵੈ ਪਾਇ ਹਾਰ ਭਗਤ ਨਾਗਾਦ ਭਯੰਗਮ ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮੁਨ ਵਿਆਸ ਜਿਨ ਵੇਦ ਵਿਆਕਰਣ ਵਿਚਾਰੇ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਾਜ ਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਹ ਧੰਨ ਗੁਰ ਸਾਜ ਸਮਾਇਓ ਮਾਧਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ ਗੁਣ ਗਾਵੈ ਬਲਿ ਰਾਉ ਸਬਦ ਪਾਤਾਲ ਬਸੰਤੋ ਭਰਤਰੀ ਗੁਣ ਉਚਰੈ ਸਦਾ ਗੁਰ ਸੰਗ ਰਹਾਂਤੋ ਦੂਰ ਵਾ ਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਾ ਨਾਨਕ ਗੁਰ ਘਟ ਘਟ ਸਾਹਿ ਸਮਾਇਓ ਸਵਈਏ ਮਹੱਲੇ ਦੂਜੇ ਕੇ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਤਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਤਨ ਨਾਨਕ ਮਸਤਿਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਾਜ ਅਮਿਓ ਉਠੋ ਛਾਜ ਸੁਰ ਨਰ ਗਣ ਮੂਨੀ ਬੋਹਿ ਆਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲੀਓ ਵਰਜੇ ਪੰਚ ਭੂਤ ਏਕ ਕਰ ਰਾਖ ਲੈ ਸਮਝੇ ਜਗ ਜੀਤੋ ਗੁਰਦੁਆਰੇ ਖੇਲੇ ਸੰਤ ਸਾਰ ਰਥ ਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਬਦ ਦੀ ਮਝਾਰ ਲਾਹਣਾ ਜਗਤਰ ਗੁਰ ਪਰਸ ਮੁਰਾਰਿ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਾਨਿ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਹੋਏ ਜੋ ਸੇਵਾ ਸ਼ਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਾਵੋ ਤਾਰੇ ਕੀਏ ਨਿਰਭਾਰ ਸਤ ਸੰਗਤ ਸਾਜ ਸਾਰੇ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਬਤ ਦੀਪ ਮਝਾਰ ਲਾਹਣਾ ਜਗਤਰ ਗੁਰ ਪਰਸ ਮੁਰਾਰ ਤੈ ਤਉ ਦ੍ਰਿੜਿਓ ਨਾਮ ਅਪਾਰ ਬਿਮਾਲ ਜਾਸ ਵਿਥਾਰ ਸਾਧਿਕ ਸਿੱਧ ਸੁਜਨ ਜੀਆ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪ ਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਦ ਤੇਰਾ ਏਕ ਲਿਵਤਾਰ ਕਹੋ ਕੀਰਤ ਕਲ ਸਹਾਰ ਸਬਦ ਦੀ ਮਝਾਰ ਲਹਣਾ ਜਗਤਰ ਗੁਰ ਪਰਸ ਮੁਰਾਰ ਤੈ ਤਾ ਹਦਰਜ ਪਾਇਓ ਮਾਨ ਸੇਵਿਆ ਗੁਰ ਪਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰਿ ਹਰ ਦਰਸਮਾਨ ਆਤਮਾਵੰਤ ਗਿਆਨ ਜਾਣੀ ਅਕਲ ਗਤ ਗੁਰ ਪ੍ਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਣ ਬਿਮਾਰ ਬੁੱਧ ਸੁਥਾਨ ਪਹਿਰ ਸੀਲ ਸਨਾਹੋ ਸਕਤੀ ਵਿਦਾਰ ਕਹੋ ਕੀਰਤ ਕਰ ਸਹਾਰ ਸਬਦ ਦੀ ਮਝਾਰ ਲਹਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਤਰਤ ਤਮ ਹਰਨ ਤਾਹਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਯਾਰ ਕ੍ਰੋਧ ਵਿਨਾਸਨ ਲੋ ਮੋਹ ਵਸ ਕਰਨ ਸਰਨ ਜਾਤਿਕ ਪ੍ਰਤਿਪਾਲਨ ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਾਹਣਾ ਕਰੈ ਸਦਾ ਅਕਲ ਨਿਵ ਰਹਿ ਕਰਨ ਸੋ ਇੱਛਾ ਆਚਾਰ ਦ੍ਰੋਮ ਸਬੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰਹ ਇਹ ਤਤ ਜਾਣਿਓ ਸਰਵਗਤ ਅਲਖ ਵਿਡਾਣੀ ਸਾਜ ਭਾਏ ਸੰਚਿਓ ਕਿਰਣ ਅੰਮ੍ਰਿਤ ਕਾਲ ਬਾਣੀ ਗੁਰ ਗੰਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗਰਾਹਜ ਲਇਓ ਹਰ ਪਰਸਿਓ ਕਲ ਸਮੁਲਵੈ ਜਨ ਦਰਸ਼ਨ ਲਾਣੇ ਭਇਓ ਮਨ ਵਿਸਾਸ ਪਾਇਓ ਘਰ ਗਹੁ ਅਦ੍ਰਿਤ ਦੀਓ ਕਰਨ ਨਾਸ ਤਨ ਨਠਿਓ ਅਮਿਓ ਅੰਤਰਗਤ ਪੀਓ ਹਿਰਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰੀ ਸਤਿਗੁਰ ਸਾਜ ਸਮਾਦਿ ਰਵਿਓ ਸਾਮਾਨ ਨਿਰੰਤਰਿ ਉਦਾਰੋ ਚਿਤ ਦਾਰਦ ਹਰਨ ਪਖੰਤਹਿ ਕਲ ਮਲ ਤਰਸਨਮ ਸਦ ਰੰਗ ਸਾਜ ਕਲ ਉਚਰੈ ਜਸ ਜੰਪਉ ਲਹਣੇ ਰਸਨਮ ਨਾਮ ਔਖਦ ਨਾਮ ਆਧਾਰ ਅਰ ਨਾਮ ਸਮਾਦੇ ਸੁਖ ਸਦਾ ਨਾਮ ਨੀਸਾਨ ਸੋਵੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵਿ ਲੋਏ ਦਰਸ਼ਨ ਪਰਸਿਆ ਗੁਰੂ ਕੈ 68 ਮਜਨ ਹੋਏ ਸਚ ਤੀਰਥ ਸਚ ਇਸਨਾਨ ਅਰ ਭੋਜਨ ਭਾਉ ਸਚ ਸਦਾ ਸਚ ਭਾਖ ਅੰਤ ਸੋਵੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਵੋ ਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਾਲ ਵਖਾਣ ਦਰਸ਼ਨ ਪਰਸਿਆ ਗੁਰੂ ਕੈ ਸਚ ਜਨਮ ਪਰਵਾਣ ਅਮਿਆ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਮਾਲ ਕਾਮ ਕ੍ਰੋਧ ਅਰ ਲੋਭੋ ਵਸ ਕਰੈ ਸਵੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹਖੋਵੈ ਗੁਰ ਨਾਮ ਨਿਦਰਿਆਉ ਜਨਮ ਹਮ ਕਾਲ ਖਤੋਵੈ ਸੋ ਕਹੋ ਟਲ ਗੁਰ ਸੇਵੀਐ ਐਨਸ ਸਾਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਵਈਏ ਮਹੱਲੇ ਤੀਜੇ ਕੇ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੋਈ ਪੁਰਖ ਸਿਵਰ ਸਾਚਾ ਜਾ ਕਾ ਇਕ ਨਾਮ ਅਛਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰਉ ਸੋਈ ਨਾਮ ਪ੍ਰਦਾਨ ਤਿਤ ਨਾਮ ਰਸਕ ਨਾਨਕ ਲਾਹਣਾ ਥਪਿਓ ਜੇਨ ਸਰਬ ਸਿੱਧੀ ਕਵ ਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਵਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਸੰਸਾਰਹ ਸਾਖਤ ਰੋਵਰ ਮਵਲ ਸਰਾ ਉੱਤਰ ਦੱਖਣ ਹੈ ਪੋਬਿਆਰ ਪਸ਼ਚਮੇ ਜੈ ਜੈ ਕਾਰਜ ਪੰਥ ਨਰਾ ਹਰਿ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਸ਼ਚਮ ਧਰਿਆ ਸੋਈ ਨਾਮ ਅਛਲ ਭਗਤਾ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਸਿਮਰੈ ਸੋਈ ਨਾਮ ਜਖ ਹਰ ਕਿੰਨਰ ਸਾਧਕ ਸਿੱਧ ਸਮਾਧਿ ਹਰਾ ਸਿਮਰੈ ਨਖੇਤਰ ਅਵਰ ਤ੍ਰੂ ਮੰਡਲ ਨਾਰਦਾਦਿ ਪ੍ਰਹਲਾਦ ਵਰਾ ਸਸੀ ਹਰ ਹਰ ਸੂਰ ਨਾਮ ਸਹ ਸਹਿ ਲੋ ਜਿਨ ਉਧਰਿਆ ਸੋਈ ਨਾਮ ਅਛਲ ਭਗਤਾ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਮਰ ਨਵਨਾਥ ਨਿਰੰਜਨ ਸਿਵ ਸੰਕਾ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਭਵਜਲ ਤਰਿਆ ਉਧੋ ਕਰੂਰ ਤਿਲੋਚਨ ਨਾਮਾ ਕਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤਾ ਪਉਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ ਤੀਸ ਤੇ ਆਵਹਿ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾ ਮਾ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਾਤੇ ਸਤ ਕਰ ਸੰਗਤੀ ਉਧਰਿਆ ਸੋਈ ਨਾਮ ਅਛਲ ਭਗਤਾ ਹਵ ਅਵਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕੇਤ ਸੰਸਾਰ ਕਿਰਣ ਰਵ ਸੁਰ ਤਰ ਸਾਖਾ ਉੱਤਰ ਦੱਖਣ ਦੇਸ ਪਛਮ ਜਸ ਭਾਖਾ ਜਨਮ ਤਾਂ ਇਹੋ ਸਕਿਆਥ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਨ ਗੰਧਰਵ ਛਿਆ ਦਰਸ਼ਨ ਆਸ ਆਸੈ ਭਲੋ ਪ੍ਰਸਿੱਧ ਤੇਜੋ ਤਨੋ ਕੰਨ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੈ ਦੇਵ ਤੇ ਤੀਸ ਅਰ ਸਾਧਿਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜਹ ਨਾਮ ਸਮਾਧਿਓ ਹਰਿ ਕਸੋਗ ਸਮ ਕਰ ਸਹਾਰੇ ਨਾਮ ਸਿਰੋਮਣੀ ਸਰਬ ਮੈਂ ਭਗਤ ਰਹੇ ਲਿਵ ਧਾਰੇ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰਿਨ ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਧੀਰ ਤੁਰ ਧਵਲ ਤੁਜਾ ਸੇਤ ਬੈਕੁੰਠ ਕੁੰਠ ਬੀਣਾ ਪਰਸੈ ਸੰਤ ਪਿਆਰੇ ਜੇ ਤਾਰਾ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਮਨ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤਿ ਅਗਮ ਜਾਣੀ ਕੋਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨੋ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਣਾ ਸਿੱਧ ਸਨਮੁਖ ਮੁਖ ਜੋਵੈ ਰਿਧ ਵਸੈ ਪਾਵਾਂਗੇ ਜੋ ਤੀਨ ਲੋਕਾਂ ਤਰ ਮੋਹੈ ਹਿਰਦੈ ਵਸੈ ਅਕਈਓ ਸੋਏ ਰਸਤ ਨਹੀਂ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨੀਸਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤਪਾ ਸਕੇ ਹੱਥ ਚਰਨ ਗੁਰ ਅਮਰ ਪਵਲ ਰਾਇਓ ਹੱਥ ਤਾਂ ਪਰ ਤੇ ਹੱਥ ਲੱਗਿਆ ਗੁਰੇ ਅਮਰ ਪੈ ਜੀਹੀ ਤਾਂ ਪਰ ਤੇ ਜੀਹੀ ਗੁਰੇ ਅਮਰ ਭਣੀਜੈ ਨੈਣ ਤਾਂ ਪਰ ਤੇ ਨੈਣ ਗੁਰੇ ਅਮਰ ਪਿਖਿਜੈ ਸ਼ਰਵਣ ਤਾਂ ਪਰ ਤੇ ਸ਼ਰਵਣ ਗੁਰੇ ਅਮਰ ਸੁਣੀਜੈ ਹੱਥ ਸੋ ਹੀ ਓਜਤ ਹੀ ਬਸੈ ਗੁਰੇ ਅਮਰਦਾਸ ਨਿਜ ਜਗਤ ਪਿਤ ਹੱਥ ਸੋ ਸਿਰ ਜਾਲ ਪਪਣੈ ਜੋ ਸਿਰ ਨਿਵੈ ਗੁਰੇ ਅਮਰ ਨਿਤ ਤੇ ਨਰ ਦੁਖ ਨਾ ਭੁਖ ਤੇ ਨਰ ਨਿਧਨ ਨਹੁ ਕਹੀਐ ਤਿਨਾਰ ਸੋਕ ਨ ਹੋਵੇ ਤਿਨਾਰ ਸੇ ਅੰਤ ਨ ਲਹੀਐ ਤਿਨਾਰ ਸੇਵ ਨ ਕਰੈ ਤਿਨਾਰ ਸਾਇ ਸਾਸ ਸਮਪਹਿ ਤੇ ਨਰ ਦੁਨੀਚੈ ਬਹਿ ਤਿਨਾਰ ਉਥਾਪ ਬਿਥਪੈ ਸੁਖ ਲਹਿ ਤਿਨਾਰ ਸੰਸਾਰ ਮਹਿ ਅਪੈ ਪਟ ਰਿਪ ਮਦ ਤੇ ਸਕਿਆਥ ਤੇ ਨਰ ਜਾਲ ਪਪਣੈ ਗੁਰ ਅਮਰਦਾਸ ਸੋ ਪ੍ਰਸੰਨ ਜਿਹ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਨੈਣ ਬਹਿਣ ਮੋਹ ਇਕ ਇਕ ਦੋ ਠਾਏ ਨਾ ਜਾਣਿਓ ਸੁਭਨ ਇੱਕ ਪ੍ਰਤਖ ਇੱਕ ਇੱਕ ਸਮੈ ਲੀਨੋ 30 ਇੱਕ ਅਰ ਪੰਜ ਸਿੱਧ 35 ਨਾ ਖੀਣੋ ਇਕਹੋ ਜੇ ਲਾਖ ਲਖੋ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲ ਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਜੇ ਮਤ ਗਹੀ ਜੈ ਦੇ ਜੇ ਮਤ ਨਾਮੈ ਸਮਾਣੀ ਜੇ ਮਾਤਰ ਲੋਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਤ ਕਰਤੂਤ ਰਾਮ ਜੰਪਉ ਨਿਤ ਭਾਈ ਅਮਰੀਕ ਪ੍ਰਹਲਾਦ ਸਰਣ ਗੋਬਿੰਦ ਗਾਤੀ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾਤ ਜੀ ਸੋ ਮਤ ਜਲ ਜਾਣੀ ਜੁਗਤੇ ਗੁਰ ਅਮਰਦਾਸ ਨਿਜ ਭਗਤ ਖੈ ਦੇਖ ਦਰਸ ਪਾਵੋ ਮੁਕਤੇ ਗੁਰੇ ਅਮਰਦਾਸ ਪਰਸੀਐ ਪਹੁੰ ਪਾਤਿਕ ਬਿਨਾਸਹਿ ਗੁਰੇ ਅਮਰਦਾਸ ਪਰਸੀਐ ਸਿਧ ਸਾਧਿਕ ਆਸਾ ਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਈ ਹੈ ਪਉ ਮੁਕੇ ਗੁਰ ਅਮਰਦਾਸ ਪਰਸੀਐ ਭਾਉ ਲੱਭੈ ਗਹੁ ਚੁੱਕੇ ਇਕ ਬਿਨ ਦੁਗਣ ਜੋ ਤੌਰ ਹੈ ਜਾ ਸੁਮੰਤਰੀ ਮਾਨ ਵਹਿ ਲਹੇ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੈ ਸਤਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਿਹੋ ਤਾਤੇ ਅੰਗਦ ਲਾਹਣਾ ਪ੍ਰਗਟੇ ਤਾਸ ਚਰਨ ਹਲਿ ਰਹਿਓ ਤਿਤ ਕੁਲ ਗੁਰੇ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਖਾਣੋ ਜੋ ਗੁਣ ਅਲਖਾ ਗਮ ਤਿਨਹਾ ਗੁਣ ਅੰਤ ਨਾ ਜਾਣੋ ਬੋਇਥੋ ਵਿਧਾਤਾ ਨਿਰਮਯੋ ਸਭ ਸੰਗਤ ਲੋ ਉਧਰਨ ਗੁਰੇ ਅਮਰਦਾਸ ਕੀਰਤ ਕਹੈ ਤਰਾਹਿ ਤਰਾਹਿ ਤੋ ਉਪਾਸਰਨ ਆਪ ਨਰਾਇਣ ਕਲਾਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਭਰਪੂਰ ਸ਼ਬਦ ਦੀਪਕ ਦੀਪ ਆਇਓ ਜਿਹ ਸਿੱਖੈ ਸੰਗ੍ਰਹਿਓ ਤਤ ਹਰਿ ਚਰਨ ਮਿਲਾਇਓ ਨਾਨਕ ਕੁਲ ਨਿੰਮਲ ਅਵਤਰਿਓ ਅੰਗਦ ਲਹਾਣੇ ਸੰਗ ਹੋ ਗੁਰ ਅਮਰਦਾਸ ਧਾਰਨ ਤਰਨ ਜਨਮ ਜਨਮ ਪਾਸਰਨ ਤੋ ਜਪ ਤਵ ਸਾਸਨ ਤੋ ਪਿਖ ਦਰਸ਼ਨ ਗੁਰ ਸਿੱਖਾ ਸਰਨ ਪਰਹਿ ਤੇ ਉਬਰਹਿ ਛੋੜ ਜੰਪੁਰ ਕੀ ਲਿਖਾ ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੋਹਰ ਦਰਿਆਉ ਪਲਕ ਡੁਬੰਤ ਤਹਿ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਸਰਬ ਚਿੰਦ ਤੁਝ ਪਾਸਾ ਸੰਗਤ ਹੋ ਤੱਕੋ ਤੇਰਾ ਹੁਕਮ ਪਵੈ ਨਿਸ਼ਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੋਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਵ ਤੂ ਰਖੈ ਤਿਵ ਰਹਾਉ ਕੇ ਗੁਰ ਗਿਆਨ ਅਰ ਧਿਆਨ ਤਤ ਸੋ ਤਤ ਮਿਲਾਵੇ ਸੱਚ ਸੱਚ ਜਾਣੀਐ ਇਕ ਚਿਤਹਿ ਲਿਵ ਲਾਵੇ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਧਾਵੇ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੇ ਕਾਰਿ ਮਾਹਿ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਜ ਕੀਓ ਗੁਰ ਮਿਲਿਓ ਸੋਏ ਭਿਖਾ ਕਹੈ ਸਾਜ ਰੰਗ ਦਰਸ਼ਨ ਦਿਓ ਰਹਿਓ ਸੰਤ ਹੋ ਢੋਲ ਸਾਧ ਬਹੁ ਤੇਰੇ ਡਿਠੇ ਸੰਿਆਸੀ ਤਪਸੀ ਮੁਖੋ ਏ ਪੰਡਿਤ ਮਿੱਠੇ ਵਰਸ ਏਕ ਹੋ ਫਿਰੋ ਕਿਨੈ ਨਹੁ ਪਰਚੋ ਲਾਇਓ ਕਹਤਿਆ ਕਹਤੀ ਸੁਣੀ ਰਾਤ ਕੋ ਖੁਸ਼ੀ ਨਾ ਆਇਓ ਹਰਿ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹੋ ਕਿਆ ਕਹੋ ਗੁਰ ਦਈ ਮਿਲਾਇਓ ਪਿਖਿਆ ਜਿਵ ਤੂ ਰਖੈ ਤਿਵ ਰਹਾਓ ਪੈਰ ਸਮਾਸਨ ਆਉ ਗਿਆਨ ਖੈ ਆਸਣ ਚੜਿਓ ਤ੍ਰਮ ਤਨਖ ਕਰ ਗਏ ਹੋ ਭਗਤ ਸੀਲ ਹਸਰ ਲੜਿਓ ਪੈ ਨਿਰਪੋ ਹਰ ਅਟਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਓ ਪਰੋ ਪੂਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਾਰੇ ਗੁਰੇ ਅਮਰਦਾਸ ਸਜ ਸੱਲੇ ਭਾਣ ਤੈ ਦਲ ਜਿਤੋਏ ਵਿਜੋਧਿਕਾਰੀ ਕਨ ਹਰ ਬੂੰਦ ਪਸੋ ਰੂਮ ਆਵਨੇ ਕੁਸੁਮ ਬਸੰਤ ਗਨੰਤ ਨਾ ਆਵੈ ਰਾਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਵਜਨ ਭਲ ਉਨਹ ਜੋਗ ਆਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਸਵਈਏ ਮਹੱਲੇ ਚੌਥੇ ਕੇ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰਨ ਹਾ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਵਨਾਸੀ ਅਵਗਤ ਧਿਆਇਓ ਤਿਸ ਭੇਟੇ ਦਾਰਿਦ੍ਰਣ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਾਲ ਸੁਜਾਨ ਜਨ ਘੇਰੇ ਅਵਿਆ ਨਾਮ ਜਾਕੋ ਕੋ ਪੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਹੋਰ ਧਰਿਆ ਹਰਿ ਨਾਮ ਰਸ ਗੋਵਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠੱਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਪਾਰ ਪਰੇ ਛੁਟਤ ਪ੍ਰਵਾਹ ਅਮਿਆ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮੱਜਨ ਪੁੱਪ ਜਿਨੋ ਸੇਵਾ ਕਰਿਆ ਤਿਨ ਭਉ ਨਿਵਾਰਿਆਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਧਾਰ ਧਰੇ ਕਵਿ ਕਲ ਠੱਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਭਰ ਪਰੇ ਸਤਗੁਰ ਮਦਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਵਲ ਸਾਜ ਪ੍ਰਕਾਸਿਆ ਅਭੈ ਨਿਰੰਜਨ ਕਰਹਿ ਲਹਾ ਸਤਗੁਰ ਦਇਆਲ ਹਰਿ ਨਾਮ ਦਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਉ ਕਲ ਠੱਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰਾ ਭਾਰ ਪਰੇ ਅਨਭਉ ਅਨੁਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਾਜ ਕਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਪਰੇ ਜਨਮ ਜਨਮਾਂਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠੱਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਭਾਰ ਪਰੇ ਅਪਾਰ ਪਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰਿ ਭਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸੇ ਤੀਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਾਤੇ ਗੁਰ ਅਮਰੇ ਅਮਰ ਵਰਤਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੂਰ ਬਸੈ ਅਮਿਆ ਰਸ ਰਸਨ ਪ੍ਰਕਾਸ਼ੈ ਮਿਲਤ ਸਾਥ ਉਪਜੈ ਦੁਰਤ ਦੂਰ ਅੰਤਰਿ ਨਾਸੈ ਸੁਖ ਸਾਗਰ ਪਾਇਓ ਦਿਨਤ ਹਰਿ ਮਗਨ ਨ ਹੁਟੈ ਸੰਜਮ ਸਤ ਸੰਤੋਖ ਸੀਲ ਸੰਨਾਹ ਮਫੁਟੈ ਸਤਿਗੁਰ ਪ੍ਰਮਾਨ ਬਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਅਪੈ ਅਮਰ ਪਦ ਪਾਇਓ ਜਗ ਜਿੱਤੋ ਸਤਿਗੁਰ ਪ੍ਰਮਾਣ ਮਨ ਏਕ ਧਿਆਇਓ ਤਨ ਤਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵ ਨਿਦ ਨਾਮ ਨਿਧਾਨ ਰਿਧ ਤਾ ਕੀ ਦਾਸੀ ਸਾਹ ਸਰੋਵਰ ਮਿਲਿਓ ਪੁਰਖ ਭੇਟਿਓ ਅਵਿਨਾਸੀ ਆਦਲੇ ਭਗਤ ਜਿਤ ਲਗਤ ਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰਿ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾ ਪ੍ਰੀਤ ਪੂਲੀ ਨਾ ਹੁਟੇ ਸਤਗੁਰ ਸਬਦਾ ਥਾ ਅਮਿਆ ਧਾਰਾ ਰਸ ਬੁੱਟੇ ਮਤਿ ਮਾਤਾ ਸੰਤੋਖ ਪਿਤਾ ਸਰ ਸਾਹ ਸਮਾਇਓ ਆਜੋ ਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਵਿਗਾਤੇ ਅਗੋਚਰ ਅਪਾਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਦਾਨ ਭਗਤਾ ਭਵਤਾਰਨ ਅੰਮ੍ਰਿਤ ਬੂੰਦਰ ਨਾਮ ਬੇਸ ਕੀ ਵਿਖੈ ਨਿਵਾਰਨ ਸਾਜ ਤਰੋਵਰ ਫਰਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਪਟ ਭਾਗੇ ਤੇ ਮੁਕਤੇ ਭੈ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸੇ ਸਦਾ ਸਾਹ ਛਾਵਾਨ ਸੰਤੋਖ ਸਰਾਏ ਚਉ ਸਦਾ ਸੀਲ ਸੰਨਾਹ ਸੋ ਹੈ ਗੁਰ ਸਬਦ ਸਮਾਤਰਿਓ ਨਾਮ ਟੇਕ ਸੰਗਾ ਦਿਬੋ ਹੈ ਆ ਜੋਨਿਓ ਭਲ ਅਮਲ ਸਤਿਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਲ ਉਚਰੈ ਤੋ ਸਾਹਿ ਸਰੋਵਰਿ ਵਾਸਮ ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰਿ ਦਾ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਿਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਉ ਜਲ ਤਾਰੈ ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਕ ਅਥੋ ਜਨਮ ਜਾਗੇ ਸ੍ਰੀ ਗੁਰੂ ਸਰਨ ਪਜ ਕਲ ਕਾਵੇ ਪੂਤ ਮੂਤ ਸਭ ਗੁਰੂ ਲਾਗੇ ਸਤਿਗੁਰ ਖੇਮਾ ਧਾਣਿਆ ਜੁਗ ਜੂ ਸਮਾਣੇ ਅਨ ਭਵਨੇ ਦਾ ਨਾਮ ਟੇਕ ਜਿਤ ਭਗਤ ਅਘਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰਿ ਸੰਗ ਸਮਾਣੇ ਇਹੋ ਰਾਜ ਜੋ ਗੁਰ ਰਾਮਦਾਸ ਤੁਮਹੂ ਰਸ ਜਾਣੇ ਜਨਕ ਸੋਏ ਦਿਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਤਰੇ ਅਪਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇਸ ਹੋ ਪਾਵੈ ਇਹੋ ਜਨਕ ਰਾਜ ਗੁਰ ਰਾਮਦਾਸ ਤੁਝੀ ਬਣ ਆਵੈ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਾਤਰ ਜਾ ਕਉ ਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਵਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਧਾਵੈ ਪਲਕ ਨਾ ਸੋਵੈ ਜੀਉ ਜਾ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨੇ ਦੁਰਮਤਿ ਮੈਲ ਧੋਵੈ ਜੀਉ ਸਤਿਗੁਰੂ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿਨ ਜਨ ਤੁਖ ਪਾਪ ਕਹੋ ਕਤ ਹੋਵੈ ਜੀਉ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮੋਨਿ ਜਨ ਸੁਰ ਨਰ ਜਾਚ ਹੈ ਸਬਦ ਸਾਰ ਏਕ ਲਿਵ ਲਾਈ ਹੈ ਹੁਣ ਜਾਣੈ ਕੋ ਤੇਰਾ ਅਪਾਰ ਨਿਰਭਉ ਰੰਕਾਰ ਅਕਥ ਕਥਨ ਹਾਰ ਤੁਝੈ 부ਝਾਈ ਹੈ ਪਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਧਾਰ ਜਮ ਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਐਨਸ ਜਪ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਕਮਨ ਉਪਮਾ ਦੇਓ ਕਮਨ ਸੇਵਾ ਸਰਿਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਹੁਣ ਮਨ ਬਚ ਕਰਮ ਜਾਨ ਅੰਤ ਦੂਜਾ ਨਾਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਧਾਰ ਨਲੇ ਕਵ ਪਾਰਸ ਪਰਸ ਕਟ ਕੰਤਨਾ ਹੋਏ ਚੰਦਨਾ ਸੁਵਾਸ ਜਾਸ ਸਿਮਰਤ ਅਨਤਰ ਜਾਗੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਉ ਸਤਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖਿਆ ਜਨ ਕੀਓ ਪ੍ਰਗਾਸ਼ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨ ਤਰਾਸ ਗੁਰ ਅਮਰ ਗੁਰੂ ਸ੍ਰੀ ਸਾਤੇ ਕਲਯੁਗ ਰਾਖੀ ਪਾਤੇ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸੈ ਧਾਰਿਓ ਧਰਤੇ ਅਰ ਵਿਓਮ ਅਰ ਪਵਨ ਤੇ ਨੀਰ ਸਾਰੇ ਅਵਰ ਅਨਲ ਅਨਾਦ ਕੀਓ ਸਾਸੇ ਵੇਖੇ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ ਸੁਰ ਨਰ ਸਭ ਸਮੁੰਦਰ ਕਿਆ ਧਾਰਿਓ ਤ੍ਰਿਭੁਣ ਜਾਸ ਸੋਈ ਏਕ ਨਾਮ ਹਰਿ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਕੰਚਨ ਪਇਓ ਸ਼ਬਦ ਗੁਰ ਹੈ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਗੁਰ ਜਿਤ ਧਾਰੈ ਪਾਹਣ ਮਾਨ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਤਨ ਹੈ ਕਿਆ ਗਾਰ ਜੈ ਜਾਮ ਗੁਰੂ ਹੋਏ ਵੱਲ ਲਖ ਵਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਾਰੇ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਘਰ ਜੋ ਗੁਰੂ ਗੁਰੂ ਐਨ ਇਸ ਜਪੈ ਦਾਸ ਪਟ ਬੇਨਤੀ ਕਹੈ ਜੋ ਗੁਰੂ ਨਾਮ ਰਿਦ ਮਹਿ ਤਰੈ ਸੋ ਜਨਮ ਮਰਨ ਦੋਹ ਥੇ ਰਹੈ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਭ ਸਪੁੰਨ ਅਗਨ ਕਟਹਿ ਸਭ ਤੇਰੇ ਗੁਰ ਨਾਇਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਾਲ ਕਹੇ ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਅਕ ਹੱਥ ਸੰਸਾਰ ਵਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਾਲ ਜੁਗੇ ਸੁਣਤ ਸਮਾਦ ਸਬਦ ਜਿਸ ਕੇ ਰੇ ਹੁਣ ਦੁਖਨ ਨਾਸ ਉਦਾਇਕ ਸੂਰੋ ਜੋ ਧਰਤ ਧਿਆਨ ਬਸਤ ਤੇ ਨੇਰੇ ਪੂਰੋ ਪੁਰਖ ਹਿਰਦੈਰ ਸਿਮਰਤ ਮੁਖ ਦੇਖ ਤੇ ਅਗ ਜਾਏ ਪਰੇਰੇ ਜੋ ਹਰ ਬੁੱਧ ਰਿਦ ਸਿਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਕਰੂ ਸੁਖ ਪਾਇਓ ਹੁਤੀ ਜੋ ਪਿਆਸ ਪੀਉਸ ਪਿਵਨ ਕੀ ਬੰਸ਼ ਸਿਧ ਕਉ ਵਿਧਿ ਮਿਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹਨ ਦੇ ਸਿਧਾਇਓ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਕਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸਰੇ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਧ ਪਾਣ ਡਰਿਓ ਭਾਨਦਾਸ ਦਾਸ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਤਰਿਓ ਅਬ ਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖ ਸਾਰੇ ਕਰਿਆਜ ਹੁਣ ਦ੍ਰੋਪ ਦੀ ਲਾਜ ਰਖੀ ਅਰ ਪ੍ਰਭ ਜੀ ਛੀਂਤ ਬਸਤਰ ਦੀਨ ਬਹੁ ਸਾਜ ਸੋਦਾਮਾ ਦਾਮਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਝੂਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਆਹੋ ਸ਼ਬਦ ਹਰਿ ਹਰਿ ਜਪੈ ਨਾਮ ਨਾਵਨ ਜਪੈ ਰਸਨ ਅਹਨਿਸ ਰਸੈ ਸਤ ਕਰ ਆਹੋ ਹੁਨ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ ਅਨ ਮਾਰਗ ਤਜਹੁ ਭਜਹੁ ਹਰਿ ਆਹੋ ਬਚਨ ਗੁਰ ਰਿਤ ਧਰਹੁ ਪੰਚ ਪੂ ਬਸ ਕਰਹੁ ਜਨਮ ਕੁਲ ਉਧਰਹੁ ਦਵਾਰ ਹਰਿ ਆਹੋ ਜੋ ਤਾ ਸਭ ਸੁਖ ਏਤੋਤ ਤੁਮ ਬੰਛਬਉ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਆਹ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਕਾਰੇ ਅਗਮ ਗੁਣ ਜਾਨ ਨਿਧਾਨ ਹਰ ਮਨ ਤਰੋ ਧਿਆਨ ਅਹਨਿਸ ਕਰਹੁ ਬਚਨ ਗੁਰ ਹਿਰਦੈ ਧਾਰ ਹੁਣ ਗੁਰੂ ਜਲ ਬਿਮਲ ਅਥਾ ਮੱਜਨ ਕਰਹੁ ਸੰਤ ਗੁਰ ਸਿੱਖ ਤਰਹੁ ਨਾਮ ਸਚ ਰੰਗ ਸਾਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤਿ ਹਾਰਿ ਮੁਗਧ ਮਨ ਭ੍ਰਮ ਤਜਹੁ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਿਕਾਰ ਗੁਰੂ ਗੁਰ ਗੁਰ ਕਰਹੁ ਗੁਰੂ ਹਰਿ ਪਾਈਐ ਉਦਸ ਗੁਰ ਗਹਿਰ ਗੰਭੀਰ ਬੇਅੰਤ ਹਰਿ ਨਾਮ ਨਗ ਹੀਰ ਮਾਣੇ ਮਿਲਤ ਲਿਵ ਲਾਈਐ ਫੂਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮਹਿਲ ਦੁਰਮਤ ਹਿਰਤ ਸਬਦ ਗੁਰ ਧਿਆਈਐ ਅੰਮ੍ਰਿਤ ਪ੍ਰਭਾ ਛਟਕੰਤ ਸਦਵਾਰ ਜਿਸ ਗਿਆਨ ਗੁਰ ਬਿਮਾਲ ਸਰ ਸੰਤ ਸਿਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਗੁਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾ ਕੀ ਸੇਵ ਸਿਵ ਸਿਧ ਸਾਧਕ ਸੁਰ ਅਸੁਰ ਗਣ ਤਰਹਿ ਤੇ ਤੀਸ ਗੁਰ ਬਚਨ ਸੁਣ ਕੰਨ ਰੇ ਹੁਣ ਤਰਹਿ ਤੇ ਸੰਤੇਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਲਾਦ ਗੁਰ ਮਿਲਤ ਮੁਨ ਜਨ ਰੇ ਤਰਹਿ ਨਾਰਦਾਦ ਸੰਕਾਦ ਹਰ ਹੈ ਤਰਹਿ ਇੱਕ ਨਾਮ ਲਗ ਤਜਹੁ ਰਸ ਅਨਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਾਧੂ ਜਿਨ ਧਰੂ ਪਰ ਸ੍ਰੀ ਪ੍ਰਹਲਾਦ ਭਗਤ ਉਧਰੀਆਂ ਹਸਤ ਕਮਲ ਮਾਥੇ ਪਰ ਧਰੀਆਂ ਹਲਾਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿਧ ਸਗਲ ਸਰਣਾਈ ਗੁਰ ਕੇ ਬਦਨ ਸਤ ਜੀ ਧਾਰਹੁ ਮਾਨਸ ਜਨਮ ਦੇਹ ਨਿਸਤਾਰਹੁ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਾਣਾ ਥਾਪ ਜੋਤ ਜਗ ਧਾਰੀ ਲਾਹਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਡੀ ਥਿਰ ਥਪਿਓ ਹਰਿ ਕਾ ਨਾਮ ਅਖੈ ਨਿਧ ਅਪਿਓ ਆਪਿਓ ਹਰਿ ਨਾਮ ਆਖੈ ਨਿਧਿ ਚੋਹ ਜੁਗ ਗੁਰ ਸੇਵਾ ਕਰ ਫਲ ਲਹੀਂ ਬੰਦਾ ਜੋ ਚਰਨ ਸਰਣ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਂ ਪਰਤਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਣੰ ਗੁਰ ਸੇਵ ਅਲਖ ਗਦ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਵਿਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤਹ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਗਵੰਸ ਤਿਲਕ ਸੁੰਦਰ ਦਸ਼ਰਤ ਘਾਰੇ ਮੁਨ ਬੰਛੈ ਜਾ ਕੀ ਸਰਣੰ ਸਤਗੁਰ ਗੁਰਸੇਵ ਅਲਖ ਗਦ ਜਾ ਕੇ ਸ੍ਰੀ ਰਾਮਦਾਸ ਤਾਰਨ ਤਰਣੰ ਸੰਸਾਰ ਅਗਮ ਸਾਗਰ ਤੁਲਹਾ ਹਰੀ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭੱਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕਉ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭ ਆਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ ਅਵ ਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵਯ ਦ੍ਰਿਸ਼ਟ ਕਾਰਨ ਕਰਨ ਸਤਗੁਰ ਗੁਰਸੇਵ ਅਲਖ ਗਦ ਜਾ ਕੇ ਸ੍ਰੀ ਰਾਮਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟੇ ਪ੍ਰਗਾਸ ਭਇ ਆਜਸ ਜਨ ਕੈ ਇਕ ਪੜਹਿ ਸੁਣੈ ਗਾਵੈ ਪ੍ਰਭਾਤੇ ਕਰੈ ਇਸਨਾਨ ਇਸਨਾਨ ਕਰੈ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗੰਨਾਥ ਜਲ ਥਲ ਮਹਿ ਰਹਾ ਪੂਰੇ ਬਹੁ ਵਿਦ ਵਰਨੰ ਸਤਗੁਰ ਗੁਰਸੇਵ ਅਲਖ ਗਦ ਜਾਗੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਨਹੋ ਬਾਦ ਨਿਸਚਲ ਤਰੂ ਜਾਨੀ ਤੇ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁੰਦਰ ਰੁਦਰ ਖਿਨ ਇੱਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵਿਐ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਦਰ ਬੈਨ ਕੋਟ ਸੈਣ ਸੰਗ ਸੋਭ ਕਾਤ ਮਾਜ ਸੋਧ ਜਿਸੈ ਦਹੀ ਭਾਤ ਖਾਏ ਜੀਓ ਦੇਖ ਰੂਪ ਆਤਿਆਂ ਨੂੰ ਮੋਹ ਮਹਾ ਮਗ ਭਈ ਕਿੰਕਨੀ ਸ਼ਬਦ ਚੰਤਕਾਰ ਖੇਲ ਪਾਹੇ ਜਿਓ ਕਾਲ ਕਰਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬੰਮ ਗਿਆਨ ਧਿਆਨ ਧਰਤੀ ਹੈ ਚਾਹੇ ਜੀਓ ਸਤ ਸਾਜ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ RAM ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸਮਾਰ ਸਰਬਰ ਕਉ ਕਾਹੇ ਜੀਓ ਸੁਥਾਰ ਚਿੱਤ ਭਗਤ ਹਿਤ ਭੇਖ ਧਰਿਓ ਹਰਨਾਖ ਸਹਾਰਿਓ ਨਖ ਬਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਆਪਰਮ ਪ੍ਰਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ ਸਤ ਸਾਜ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜੀਰ ਬੜੇ ਤੀਰ ਧਰਮ ਅੰਗ ਅਲਖ ਆਗਮ ਖੇਲ ਕੀਆ ਆਪਣਾ ਉਛਾਹੇ ਜੀਓ ਅਕਾਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਾ ਸਮਾਏ ਸੁਤਾ ਸਿੱਧ ਰੂਪ ਧਰਿਓ ਸਾਹਨ ਕੈ ਸਾਹੇ ਜੀਓ ਸਤ ਸਾਜ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹ ਛਲਨ ਸਵਲ ਮਲਨ ਭਗਤ ਫਲਨ ਕਾਨ ਕੁਾਰ ਨੇਹ ਕਲੰਕ ਭਜੀ ਡੰਕ ਚੜਹੁ ਦਲ ਰਵਿੰਦ ਜੀਉ ਰਾਮ ਰਵਣ ਦੁਰਤ ਦਮਨ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਸ ਮੁਖ ਫਨਿੰਦ ਜੀਉ ਜਰਮ ਕਰਮ ਮਛ ਕਛ ਹਾ ਬ੍ਰਾਹ ਜਮਨਾ ਕੈ ਕੂਰ ਖੇਲ ਖੇਲਿਓ ਜਨ ਗਿੰਦ ਜੀਉ ਨਾਮ ਸਾਰ ਹੀਏ ਤਾਰ ਤਜ ਵਿਕਾਰ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਾ ਮਾਨ ਨੇ ਨਿਧਾਨ ਸਤ ਜਾਨ ਮੰਤਰ ਇਹ ਨਿਸਵਾਸਰ ਹੋਏ ਕਲਿਆਣ ਲਹਿ ਪਰਮਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਾਣ ਜਾਣ ਸਿਉ ਛਾੜ ਧੋ ਮੈਂ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗਿਹੋ ਤ੍ਰਿਯ ਸਨੇਹੋ ਚਿਤ ਵਿਲਾਸ ਜਗਤੀ ਹੋ ਚਰਨ ਕਮਲ ਸਦਾ ਸਿਓ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀਏ ਤਾਰ ਤਜ ਵਿਕਾਰ ਮਨ ਗਏ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂ ਕਦ ਕਾ ਬ੍ਰਹਮਾ ਵਿਸ਼ਨ ਸ੍ਰੀ ਤੈ ਅਗੰਤ ਤਿਨ ਕੋ ਮੋਹ ਭਇਆ ਮਨ ਮਦ ਕਾ ਸੀ ਲਗ ਜੂਨ ਉਪਾਈ ਰਿਜਕ ਦਿਆ ਸਭ ਕੋ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹੋ ਵਾਹੋ ਕਾ ਬੜਾ ਤਮਾਸਾ ਆਪੇ ਹਸੈ ਆਪੀ ਚਿਤ ਭਾਇ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘਟ ਘਟ ਵਾਸਾ ਆਪੇ ਨਰ ਆਪੇ ਫੁਰ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਵੈ ਵਿਚਾਰਹੁ ਵਾਹੋ ਵਾਹੋ ਕਾ ਬੜਾ ਤਮਾਸਾ ਕੀਆ ਖੇਲ ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗगन ਭਿਆਲ ਪੂਰ ਰਹਾ ਅੰਮ੍ਰਿਤ ਦੇ ਮੀਠੇ ਜਾ ਕੇ ਬਚਨਾ ਮਨ ਹੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਨਾਦ ਆਦ ਜਿਸ ਕੋਏ ਨਾ ਜਾਣੈ ਸਿਵ ਰੰਚ ਤਰ ਧਿਆਨ ਨਿਤਹਿ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਾਕੀਓ ਜਨ ਮਥਰਾ ਰਸਨਾ ਰਸੈ ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤਾ ਵਸੈ ਗੁਰੂ ਸਮਰੱਥ ਗਹਿ ਕਰਿਆ ਧਰਵ ਬੁੱਧ ਸੁਮਤ ਸੰਹਾਰਨ ਕਉ ਹੁਣ ਧਰਮ ਤੁਜਾ ਫਾਰ ਅੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਉ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਉ ਹਰਿ ਨਾਮ ਬੋਇਤ ਬੜਵ ਕਲਿਮੈ ਭਵ ਸਾਗਰ ਭਾਰ ਉਤਾਰਨ ਕਉ ਦੀ ਸਦ ਸੰਗਤ ਸੰਗ ਸੋ ਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਨੀ ਧਰ ਆਪ ਰਹੇ ਲਿਵਧਾਰ ਨਾ ਤਾਵਤ ਹੈ ਮਥੁਰਾ ਪਨ ਭਾਗ ਭਲੇ ਉਨਕੇ ਮਨ ਦੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਧਾ ਪਰ ਪੂਰਨ ਸਭ ਤਰੰਗ ਪ੍ਰਗਟ ਦਿਨ ਆਗਰ ਗਹਿਰ ਗੰਭੀਰ ਅਥਾ ਬਾੜੇ ਸੁਭਰ ਸਦਾ ਸਭ ਵਿਦ ਰਤਨਾਗਰ ਸੰਤ ਮਰਾਰ ਕਰਹਿ ਕੰਤੂਹਰ ਤਿਨ ਜਮ ਤਰਾਸ ਮਿਟਿਓ ਦੁਖ ਕਾਕਰ ਕਲਯੁਗ ਦੁਰਤ ਦੂਰ ਕਰ ਬੇਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕੋ ਮੂਨ ਧਿਆਨ ਧਰੈ ਫਿਰਤ ਸਗਲ ਜੁਗ ਕਬਹੂ ਕਕੋ ਪਾਵੈ ਆਤਮ ਪ੍ਰਗਾਸ ਕੋ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾ ਕੋ ਸਿਵ ਮੁਨ ਗਹਿ ਨਾਤ ਜਾਤ ਕਬਿਲਾਸ ਕਉ ਜਾ ਕੋ ਜੋਗੀ ਜਤੀ ਸਿਧ ਸਾਧਕ ਅਨੇਕ ਤਪ ਜਟਾ ਜੂਠ ਭੇਖ ਕੀਏ ਫਿਰ ਤੋ ਉਦਾਸ ਕੋ ਸੋ ਤਿਨ ਸਤਿਗੁਰ ਭਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕੋ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਪਰਮ ਭਜਤ ਦੁਖ ਪਰ ਹਰ ਸੁਖ ਸਾਜ ਵਿਗਾਸੇ ਸੇਵਕ ਸਿੱਖ ਸਰਾਤ ਲੁਭਤੇ ਅਲ ਸਮੂਹ ਜਿਉ ਕੁਸਮ ਸੁਵਾਸੇ ਵਿਦਿਆਮਾਨ ਗੁਰੂ ਆਪ ਥਪਿਓ ਥਿਰ ਸਾਚੋ ਤਖਤ ਗੁਰੂ ਹੈ ਤਾਰਿਓ ਸੰਸਾਰ ਵਾ ਮਨ ਮੋਇਤ ਅੰਮ੍ਰਿਤ ਨਾਮ ਦਿਓ ਸਮਰੱਥ ਹੁਨ ਕੀਰਤਵੰਤ ਸਦਾ ਸੁਖ ਸੰਪਦੇ ਰਿਧਿ ਅਰ ਸਿੱਧ ਨਾ ਛੋੜੈ ਸਾਥ ਦਾਨ ਬੜੋ ਅਤਵੰਤ ਮਹਾ ਵਾਲੇ ਸੇਵਕ ਦਾਸ ਕਹਿਓ ਜੋ ਤਥ ਤਾਹੇ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹਾਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਨੇ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰਾ ਨਰ ਗਣ ਗੰਧਰਭ ਖੋਜੰਤ ਫਿਰੇ ਅਵਨਾਸੀ ਆਚਲ ਅਜੋਨੀ ਸੰਭਉ ਪੁਰਖੋ ਤਮ ਆਪਾਰ ਪਰੇ ਕਰਨ ਕਾਰ ਸਮਰੱਥ ਸਦਾ ਸੋਈ ਸਰਬ ਜੀਵ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰਿ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਾਨੇ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨੇ ਧਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰੇ ਅਮਰਦਾਸ ਕਰਤਾਰ ਕੀਓ ਵਾਸੇ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰਿ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੋਗਣੰ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮਹਿ ਤੈ ਹਰਿ ਪਰਮ ਪਦ ਪਾਇਓ ਮਨ ਕਰ ਸਿਮਰਨ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨ ਵਾਚਾ ਕਰ ਸਿਮਰਨ ਤੁਜੈ ਤਿਨ ਦੁਖ ਦਰਿਦ੍ਰ ਮਿਟਿਓ ਜੋ ਕਿਣੰ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮਹਿ ਤੈ ਹਰਿ ਪਰਮ ਪਦ ਪਾਇਓ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਾਏ ਖੇਨ ਜੇ ਸਤਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਤ ਜੀ ਕੀ ਤਵਤ ਮਿਟਾਵੈ ਜੇ ਸਤਗੁਰ ਸਿਮਰੰਤ ਰਿੱਧ ਸਿਧ ਨਵ ਨਿਦ ਪਾਵੈ ਸੋਈ ਰਾਮਦਾਸ ਗੁਰ ਬਲ ਭਾਣੇ ਮਿਲ ਸੰਗਤ ਤਨ ਤਨ ਕਰਹੁ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰਹੁ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਤੇ ਗੌਰ ਗਿਆਨ ਪ੍ਰਗਟੂ ਜੀ ਆਰ ਦੁਖ ਦਰਿਦਰ ਅੰਧਿਆਰ ਕੋ ਨਾਸ਼ ਕਬ ਕੀਰਤ ਜੋ ਸੰਤ ਚਰਨ ਮੁੰਡ ਲਾਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਗੁਰ ਸੇਵ ਪਦਾਰਥ ਪਾਇਓ ਨਿਸ ਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਾਨੈ ਤੂੰ ਮਰਿਆ ਗਿਰ ਪ੍ਰਗਟ ਸੁਵਾਸ ਧਰੂ ਪ੍ਰਹਲਾਦ ਕਬੀਰ ਤਿਲੋਚਨ ਨਾਮ ਲੈਤ ਉਪਜੋ ਜੋ ਪ੍ਰਗਾਸ ਜਿਹੇ ਪਿਖਤ ਅਤ ਹੋਏ ਰਹਾ ਸਮਾਨੇ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰੇ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਜ ਕਹੀ ਨਾ ਜਾਈ ਸੋਢੀ ਸ੍ਰਿਸ਼ ਸਗਲ ਤਾਰਨ ਕਉ ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ ਹਮ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਪੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਹਰ ਰਾਸ ਪਹਾੜ ਕੀ ਕੀ ਗੁਰ ਰਾਮਦਾਸ ਰਾਖੋ ਸਰਨਾਈ ਮੋਹ ਮਲ ਬਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੁਮਨੈ ਭਾਵ ਸਾਗਰ ਬੰਧਿਓ ਸਿੱਖ ਤਾਰੇ ਸੁ ਪ੍ਰਸੰਨੈ ਸਿਰ ਆਤ ਪਦ ਸਚੋ ਤਖਤ ਜੋਗ ਬੋ ਸੰਜੁਤ ਬਾਲੇ ਗੁਰੂ ਰਾਮਦਾਸ ਸਚ ਸੱਲ ਭਾਣੇ ਤੂੰ ਅਟਲ ਰਾਜ ਅਭਗ ਦਾਲੇ ਤੂੰ ਸਤਗੁਰ ਚੌਹਜਗੀ ਆਪ ਆਪੇ ਪਰਮੇਸ਼ਰ ਸੁਰ ਸਾਧਿਕ ਸਿੱਧ ਸਿੱਖ ਸੇਵੰਤ ਤੁਰਾ ਤੁਰਮ ਆਦ ਜੁਗਾਦ ਆਦ ਕਲਾ ਧਾਰੀ ਤ੍ਰਿਹੁ ਲੋਹ ਅਗਮ ਨਿਗਮ ਉਧਰਨ ਜਰਾ ਜੰਮਹਿ ਆਰੋਹ ਗੁਰ ਅਮਰਦਾਸ ਸਿਰ ਥੱਪਿਓ ਪਰਗਾਮੀ ਧਾਰਨ ਤਰਨ ਅਗ ਅੰਤਕ ਬਦੈ ਨਾ ਸਲ ਕਾਵੇ ਗੁਰ ਰਾਮਦਾਸ ਤੇਰੀ ਸਰਣ ਸਵਈਏ ਮਹੱਲੇ ਪੰਜਵੇਂ ਕੇ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਿਮਰਨ ਸੋਈ ਪੁਰਖ ਅਚਾਲਿਆ ਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰੇ ਧਾਰੰ ਗੁਰ ਅਰਜਨ ਗੁਣ ਸਾਜ ਵਿਚਾਰੰ ਗੁਰੂ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕਉ ਜੈ ਤਵਾਰ ਹਰ ਜਨ ਕੋ ਪਾਇਓ ਸਬਦ ਗੁਰੂ ਪ੍ਰਕਾਸਿਓ ਹਰਿ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਬੜ ਭਾਗੀ ਉਨ ਮਾਨਿਓ ਰਿਦ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰੂ ਨਾਮ ਦਿੜਾਇਓ ਅਗਮੇ ਗੋਚਰ ਪਾਰ ਬ੍ਰਹਮ ਸਤਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਰਾਇਓ ਜਨਕ ਰਾਜ ਵਰਤਾਇਆ ਸਤਜੁਗ ਵਿਆਲੀਨਾ ਗੁਰ ਸਬਦੇ ਮਨ ਮਾਨਿਆ ਆਪ ਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪੁਰ ਬੀਣਾ ਖੇਲ ਗੂੜਉ ਕੀਓ ਹਰਿ ਰਾਏ ਸੰਤੋਖ ਸਮਾਚਰਿਓ ਬਿਮਲ ਬੁਧੇ ਸਤਗੁਰ ਸਮਾਣਉ ਆਜੋਨੀ ਸੰਭਵਿਓ ਸੁਜਸ ਕਲ ਕਵੀਆਂ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਵਾਣ ਸਦ ਜੀਵਨ ਅਰਜਨ ਅਮੋਲ ਆਜੋਨੀ ਸੰਭਉ ਭੈ ਭੰਜਨ ਪਰ ਦੁਖ ਨਿਵਾਰੇ ਅਪਾਰ ਅਨੰਭਉ ਅਗਾਹ ਗ੍ਰਹਣ ਪਰੰਪਰਾ ਦਾਨ ਸੀਤਲ ਸੁਖਦਾਤਉ ਆਸੰਭਵ ਉਦਵਿਓ ਪੁਰਖ ਪੂਰਨ ਵਿਧਾਤਾ ਨਾਨਕ ਆਦਿ ਅੰਗਦ ਅਮਰ ਸਤਿਗੁਰ ਸਭ ਸਮਾਇਓ ਤਨ ਧੰਨ ਗੁਰੂ ਰਾਮਦਾਸ ਗੁਰ ਜਿਨ ਭਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰੇ ਮੰਦਰ ਭਾਗ ਜੂਤ ਸਿਵ ਰਹਤਾ ਗੁਰਪੂਰਾ ਪਾਇਓ ਬੜ ਭਾਗੀ ਲਿਵ ਲਾਗੀ ਮੇਦਨ ਭਰ ਸਾਤਾ ਭਏ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਭਗਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰਿ ਭਗਤਾ ਧਰਮ ਧੀਰ ਗੁਰਮਤਿ ਗਭੀਰ ਪਰ ਦੁਖ ਵਿਸਾਰਨ ਸਭ ਸਾਰ ਹਰਿ ਸੰਉਦਾਰ ਅੰਬੇ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੈ ਸਤਿ ਮੰਤਰ ਹਰਿ ਨਾਮ ਮੰਤਰ ਨਵ ਨਿਧ ਨਾਨਕ ਹੁਟੈ ਗੁਰ ਰਾਮਦਾਸ ਤਨ ਸਰਬ ਮੈ ਸਾਚ ਚਿੰਦਵਾ ਤਾਣਿਓ ਗੁਰੇ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਭੈ ਨਿਰਭਉ ਮਾਣਿਓ ਲਾਖ ਮਹਿ ਅਲਖ ਲਖਾਇਓ ਅਗਮ ਗੋਚਰ ਗਦ ਗਭੀਰ ਸਤਗੁਰ ਪਰਚਾਇਓ ਗੁਰ ਪਰਚੈ ਪ੍ਰਵਾਨ ਰਾਜ ਮਹਿ ਜੋ ਕਮਾਇਓ ਤਨ ਤਨ ਗੁਰ ਤਾਨੇ ਅਭਾਰ ਸਰ ਸੁਭਰ ਪਰਾਇਓ ਗੁਰ ਗੰਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਾਹ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤੇ ਅਲਖ ਅਪਾਰ ਗੁਰ ਸੂਰ ਸ਼ਬਦ ਹੋ ਮੈਂ ਨਿਵਾਰਿਓ ਪੰਚਾ ਹਰ ਨਿਦਲਿਓ ਸੁਨ ਸਾਜ ਨਿਜ ਘਰ ਸਹਾਰਿਓ ਹਰਿ ਨਾਮ ਲਾਗ ਜਗ ਉਧਰਿਓ ਸਤਗੁਰ ਜਿਦਾ ਬਸਾਇਓ ਗੁਰੇ ਅਰਜੁਨ ਕਲ ਉਚਰੈ ਤੈ ਜਨ ਕਹ ਕਲਸ ਦੀਪ ਆਇਓ ਸੋਰਠੇ ਗੁਰੇ ਅਰਜੁਨ ਪੁਰਖ ਪਰਮਾਨ ਪਾਰਥ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਗੁਰ ਸਭ ਸਵਾਰਿਓ ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਇ ਥਾ ਤੋ ਸਤਗੁਰ ਸੰਘੇਤ ਨਾਮ ਲਾਗ ਜਗ ਉਦਰਿਓ ਜਗਤ ਉਧਾਰਨ ਨਾਮ ਸਤਗੁਰ ਤੁਠੈ ਪਾਇਓ ਅਵਨਾਹੇ ਅਵਰ ਸਰ ਕਾਮ ਬਾਰ ਅੰਤਰ ਪੂਰੀ ਪੜੀ ਜੋਤ ਰੂਪ ਹਰਿ ਆਪੇ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸੋ ਤਤ ਮਿਲਾਇਓ ਅੰਗਦ ਕਿਰਪਾ ਧਾਇ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮ ਹੈ ਦੀਓ ਗੁਰ ਰਾਮਦਾਸ ਦਰਸ਼ਨ ਪਰਸੇ ਕਹਿ ਮਥਰਾ ਅੰਮ੍ਰਿਤ ਪੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰੇ ਆਦ ਪੁਰਖ ਪਰਤਖ ਲਿਖਿਓ ਅਛਰ ਮਸਤਕ ਧੋਰੇ ਪ੍ਰਗਟ ਜੋਤ ਜਗਮਗਾਇ ਤੇਜ ਭੂ ਮੰਡਲ ਛਾਇਓ ਪਾਰਸ ਪਰਸੇ ਪਰਸ ਪਰਸੇ ਗੁਰ ਗੁਰੂ ਕਹਾਇਓ ਪਾਨ ਮਥਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹਾਓ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬਿਤ ਰਹੋ ਤਿਹ ਜਨ ਜਾਚਹੁ ਜਗਤਰ ਪਰ ਜਾਣਿਯਤ ਵਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀ ਅਤ ਧਾਮ ਸਿਓ ਅਪਰ ਪਰੰਪਰ ਪੁਰਖ ਸੋ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤੀ ਕੈ ਤੇ ਪਾਇ ਰਹੋ ਮਿਲ ਰਾਮ ਸਿਓ ਅੰਤ ਨਾ ਪਾਵਤ ਦੇਵ ਸਭੈ ਮੁਨੀ ਇੰਦਰ ਮਹਾ ਸਿਵ ਜੋਗ ਕਰੀ ਹੁਨਿ ਵੇਦ ਬਿਰੰਚ ਵਿਚਾਰ ਰਹਿਓ ਹਰਿ ਜਾਪ ਨਾ ਛਾੜਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜਨ ਮਾਹੇ ਤਰੀ ਜਗ ਔਰ ਨਾ ਜਾਹੇ ਮਹਾ ਤਮ ਵੈ ਅਵਤਾਰ ਉਜਾਗਰਿਆਨ ਕੀਓ ਤਿਨ ਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪੀਓ ਇਹ ਪਧਿਤ ਤੇ ਮਦ ਚੂ ਕਹਿ ਰੇ ਮਨ ਭੇਦ ਵਿਭੇਦ ਨਾ ਜਾਣ ਬੀਓ ਪਰਤਾਛਿ ਹਿਰਦੈ ਗੁਰ ਅਰਜਨ ਕਹਿ ਹਰਿ ਪੂਰਨ ਬ੍ਰਹਮ ਨਿਵਾਸ ਲੀਓ ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਪ੍ਰਮ ਤੇ ਫਿਰਦੇ ਬਹੁਤਾਇਓ ਕਲ ਘੂਰ ਸਮੁੰਦਰ ਮੈਂ ਬੂਡਲ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਕਾਲ ਸਮੁੰਦਰ ਭੈ ਰੂਪ ਪ੍ਰਗਟ ਹਰਿ ਨਾਮ ਉਧਾਰਨ ਬਸਹਿ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿਓ ਭਇਓ ਤਿਹ ਸੰਸਰਿ ਸੋਈ ਕਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਾਰੇ ਭਾਣੇ ਮਥੁਰਾ ਕਜ ਭੇਦ ਨਹੀਂ ਗੁਰ ਅਰਜਨ ਪਰਤਾਖੇ ਹਾਰੇ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ ਨਿਤ ਪੁਰਾਨ ਹੈ ਵੇਦ ਬ੍ਰਹਮਾ ਮੁਖਿ ਗਾਵੈ ਅਜੈ ਚਵਰ ਸਿਰ ਟੁਲੈ ਨਾਮ ਅੰਮ੍ਰਿਤ ਮੁਖਿ ਲੀਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰਿ ਪਹਿ ਗਇਓ ਹਰਿ ਵੰਸ ਜਗਤ ਜਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰਮੁਇਓ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਰ ਭਾਇਓ ਹਰਿ ਸਿੰਘਾਸਣ ਦਿਓ ਸ੍ਰੀ ਗੁਰ ਤਹ ਬੈਠਾਇਓ ਰਹਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹਿ ਅਸੁਰ ਗਏ ਤੇ ਭਾਗੇ ਪਾਪ ਤਿਨ ਭੀਤਰ ਕੰਪਹਿ ਕਾਟੇ ਸੋ ਪਾਪ ਤਿਨ ਨਰਹੁ ਕੇ ਗੁਰ ਰਾਮਦਾਸ ਜਿਨ ਪਾਇਓ ਛਤ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦੇ ਆਇਓ